ਕਮਨ ਸੁ ਗੁਪਤਾ ਕਮਨ ਸੁ ਮੁਕਤਾ ਕਮਨ ਸੁ ਅੰਤਰ ਬਾਹਰ ਜੁਗਤਾ ਕਮਨ ਸੁ ਆਵੇ ਕਮਨ ਸੁ ਜਾਏ ਕਮਨ ਸੁ ਤ੍ਰਿ ਭਵਨ ਰਹਾ ਸਮਾਏ ਹੁਣ ਸਵਾਲ ਜੋਗੀ ਹੁੰਦਾ ਕਮਨ ਸੁ ਗੁਪਤਾ ਗੁਪਤਾ ਕੌਣ ਹੈ ਕੋਈ ਗੁਪਤਾ ਗੁਪਤਾ ਗੁਪਤਾ ਗੁਪਤਾ ਗੱਲ ਸੁਣਦੇ ਆ ਉਹ ਕੌਣ ਹੈ ਜਿਹੜਾ ਗੁਪਤਾ ਕਮਨ ਸੁ ਗੁਪਤਾ ਇੱਕ ਦਾ ਲੋਭ ਉਪਤਾ ਰੱਖਿਆ ਹੈ ਇੱਕ ਦਾ ਲੋਭ ਉਪਤਾ ਰੱਖਿਆ ਹੈ ਕੌਣ ਕਵਣ ਤੋਂ ਮੁਕਤਾ ਕਵਣ ਤੋਂ ਮੁਕਤਾ ਕਵਣ ਤੋਂ ਅੰਤਰ ਬਾਹਰ ਜੁਗਤਾ ਕਿਹੜੀ ਜੁਗਤੀ ਨਾਲ ਅੰਦਰ ਔਰ ਬਾਹਰ ਦੋਹੇ ਪਾਸੇ ਫਿਰੀ ਜਾਂਦਾ ਹੈ ਅੰਦਰ ਜਾਇਆ ਜਾਂਦਾ ਗੁਪਤਾ ਤੇ ਬਾਹਰ ਆ ਜਾਂਦਾ ਪ੍ਰਗਟ ਹੈ ਪ੍ਰਗਟ ਹੈ ਪ੍ਰਗਟਨਾ ਮੁਕਤ ਹੋਣਾ ਜਿਹੜਾ ਪ੍ਰਗਟਾ ਮੁਕਤ ਹੋ ਨੇ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖਾ ਕੌਣ ਹੈ ਜਿਹੜਾ ਗੁਪਤਾ ਕੌਣ ਹੈ ਜਿਹੜਾ ਗੁਪਤਾ ਕਬਰ ਤੋਂ ਅੰਦਰ ਬਾਹਰ ਜੁਗਤਾ ਕਿਹੜੀ ਬਾਤ ਜੁਗਤੀ ਨਾਲ ਉਹ ਅੰਦਰ ਵੀ ਹੈ ਹਿਰਦੇ 'ਚ ਵੀ ਹੈ ਉਹ ਬਾਹਰ ਵੀ ਹੈ ਤ੍ਰਿਕੁਟੀ ਵਿੱਚ ਵੀ ਹੈ ਇਹ ਕਿਹੜੀ ਵਿਧੀ ਹੈ ਇੱਕੋ ਹੀ ਹੈ ਇੱਕੋ ਹੀ ਹੈ ਅੰਦਰ ਵੀ ਹੋਈ ਹੈ ਬਾਹਰ ਵੀ ਹੋਈ ਹੈ ਕਿਹੜੀ ਜੁਗਤੀ ਹੈ ਜਿਹਦੇ ਅੰਦਰ ਬਾਹਰ ਦੋਈ ਪਾਸੀ ਅੰਤਰ ਬਾਹਰ ਜੁਗਤਾ ਕੌਣ ਸੋ ਆਵੇ ਕੌਣ ਸੋ ਜਾਏ ਕੌਣ ਹੈ ਜਿਹੜਾ ਆਉਂਦਾ ਜਾਂਦਾ ਜਿਹੜਾ ਆਉਣ ਜਾਣ ਚ ਬਣਿਆ ਹੋਇਆ ਉਹ ਕੀ ਚੀਜ਼ ਹੈ ਜਿਹੜਾ ਕਹਿੰਦੇ ਨੇ ਹੋਣ ਜਾਣ ਦੀ ਯਾਨੀ ਜੀਵ ਆਤਮਾ ਕੀ ਚੀਜ਼ ਹੈ ਸਵਾਲ ਹੈ ਇਹ ਜੀਵ ਕੀ ਚੀਜ਼ ਹੈ ਫਿਰ ਇਹ ਕਵਣ ਸੁਤਰ ਭਵਨ ਰਿਹਾ ਸਮਾਏ ਕਵਣ ਸੁਤਰ ਭਵਨ ਰਿਹਾ ਸਮਾਏ ਕਿਉਂ ਇਹ ਜੀਵ ਹੈ ਕ੍ਰਿਸ਼ਨ ਬਣ ਕੇ ਆਇਆ ਜੀਵ ਹੈ ਚੰਦਰ ਬਣ ਕੇ ਆਇਆ ਜੀਵ ਸ਼ਿਵਜੀ ਬਣ ਕੇ ਆਇਆ ਜੀਵ ਗੋਰਖ ਬਣ ਕੇ ਆਇਆ ਜੀਵ ਰੂਪ ਜੇ ਅਸੀਂ ਕਿ ਉਹਦੇ ਵਿੱਚ ਸਾਡੇ 'ਚ ਫਰਕ ਸੀ ਕੋਈ ਇਹ ਇੱਕੋ ਹੀ ਸੀ ਜਿਹੜਾ ਇੱਥੇ ਜਨਮ ਲਿਆ ਉਹ ਜੀਵ ਹੈ ਬਸ ਉਹਦੇ ਦਇਆ ਲਾਗੂ ਹੁੰਦਾ ਕਬਰ ਕਬਲ ਸੁਭੁਕਤਾ ਕਬਰ ਸੁਭੁਕਤਾ ਕਬਰ ਤੋਂ ਅੰਦਰ ਬਾਹਰ ਜੁਗਤਾ ਕਬਰ ਤੋਂ ਆਇਆ ਕਬਰ ਤੋਂ ਜਾਇਆ ਕਬਰ ਅੰਦਰ ਭਵਨ ਰਿਹਾ ਸੁ ਜਿਨ੍ਹਾਂ ਨੇ ਜਨਮ ਲਿਆ ਉਹਨਾਂ ਤੇ ਸਾਰੀਆਂ ਬਸਤੀਆਂ ਲਾਗੂ ਨੇ ਭਗਤਾਂ ਤੇ ਵੀ ਲਾਗੂ ਨੇ ਗੁਰੂਆਂ ਤੇ ਵੀ ਲਾਗੂ ਨੇ ਸਾਰਿਆਂ ਤੇ ਲਾਗੂ ਨੇ ਮੁਕਤਾ ਉਹੀ ਹੈ ਜਿਹਨੇ ਜਨਮ ਲਿਆ ਸੀ ਮੁਕਤ ਉਹੀ ਹੋਊਗਾ ਜੇ ਜਨਮ ਨਹੀਂ ਲਿਆ ਮੁਕਤ ਕਾਹਦਾ ਹੋਣਾ ਉਹਦੇ ਜੇ ਅਡੋਲ ਹੈ ਤਾਂ ਅੰਤਰਵਾੜ ਕਿਹੜੀ ਜੁਗਦੀ ਨਾਲ ਜਿਹੜਾ ਅੰਤਰਵਾੜ ਜਾਣਦਾ ਕੀ ਮਤਲਬ ਅਡੋਲ ਹੈ ਜੇ ਤੇ ਥਿਰ ਹੈ ਸਿਰੂ ਦਰਬਾਰ ਦਾ ਮਤਲਬ ਹੈ ਜੀ ਇਹ ਚਾਰ ਸਵਾਲ ਕੀਤੇ ਜੋਗੀਆਂ